ਏ ਗੁੱਚੀ ਏ ਪਿੱਛੇ ਰੋਲਦੀ ਜਵਾਨੀ ਚੱਕ ਕਰਦੀ ਬਰੈਂਡਾਂ ਵਾਲੇ ਟੈਗ ਨਹੀਂ ਆ ਜਾ ਦੱਸਾਂ ਤੈਨੂੰ ਸੋਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨਹੀਂ ਉਹ ਕਾਲਾ ਕੁੜਤਾ ਪਜਾਮਾ 350 ਯਾ ਮਸਰਦਾਰੀ ਵਾਲਾ ਚੁੱਕਿਆ ਵਲੈਗ ਨਹੀਂ ਉਹ ਜੁੱਤੀ ਯਾਰਾਂ ਦੀ ਏ ਕੈਮ ਸਾਰੇ ਕੱਢ ਦਈਏ ਵਹਿਮ ਪੰਗਾ ਲੈਂਦਾ ਨਾ ਹੈ ਜਮੈਨ ਜੈਜ ਨੇ ਜੈਜ ਨੇ ਇਹ ਐ ਮਨੀ ਅਰਮਾਨੀ ਪਿੱਛੇ ਰੋਲਦੀ ਜਵਾਨੀ ਚੱਕ ਕਰਦੀ ਬਰੈਂਡਾਂ ਵਾਲੇ ਟੈਗ ਨੀ ਅੱਜ ਦੱਸਾਂ ਤੈਨੂੰ ਸੋਹਣੀਏ ਨੀ ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨੀ ਉਹ ਕਾਲਾ ਕੁੜਤਾ ਪਜਾਮਾ 350 ਯਾਮਾ ਸਰਦਾਰੀ ਵਾਲਾ ਚੁੱਕਿਆ ਵਲੈਗ ਨੀ ਉਹ ਚੁੱਕੀ ਯਾਰਾਂ ਦੀ ਐ ਕੈਮ ਸਾਰੇ ਕੱਢ ਤਈਏ ਵਹਿਮ ਪੰਗਾ ਲੈਂਦਾ ਨਾ ਹੈ ਅੱਜ ਮੈਨੇ ਜੈਜ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗ ਨੀ ਉਹ ਵੱਖਰਾ ਸਵੈਗਨੀ ਉਹ ਵੱਖਰਾ ਸਵੈਗਨੀ ਉਹ ਵੱਖਰਾ ਸਵੈਗਨੀ ਉਹ ਵੱਖਰਾ ਸਵੈਗਨੀ ਜਾਣ ਦੀ ਰਕਾਨੇ ਸਾਡੇ ਪੱਕੇ ਨੇ ਯਾਰਾਨੇ ਜਿੱਥੇ ਵੀ ਮੈਂ ਲਾਈਆਂ ਨੀ ਨਿਆਰੀਆਂ ਗੱਲ ਦਿਲ ਦੀ ਨਾ ਕਹੀਏ ਤਾਂ ਦੂਰ ਦੂਰ ਰਹੀਏ ਠੱਗ ਹੁੰਦੀਆਂ ਨਾ ਸੂਰਤਾਂ ਪਿਆਰੀਆਂ ਬਣਦੀ ਐ ਕੈਟ ਜੱਟੀ ਤੂੰ ਵੀ ਫੈਸ਼ਨਾਂ ਨੇ ਪੱਟੀ ਚੁੱਕੀ ਫਿਰੇ ਆਲਡੋ ਦਾ ਬੈਗ ਨਹੀਂ ਅੱਜ ਦੱਸਾਂ ਤੈਨੂੰ ਸੋਣੀਏ ਨਹੀਂ ਫੈਸ਼ਨ ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨਹੀਂ ਯਾ ਚੈੱਕ ਕਰ ਮਤਰਾ ਦਾ ਸਵੈਗ ਬਿੱਲੋ ਗੱਡੀ ਤੇ ਕੁਰਤਾ ਪਜਾਮਾ ਤੂੰ ਵੀ ਬਲੈਕ ਬਿੱਲੋ ਕੀ ਜੱਟ ਦਾ ਐਟੀਟਿਊਡ ਭਾਰੀ ਐ ਨਾ ਸੰਭ ਸਕਦਾ ਨਹੀਂ ਤੇਰਾ ਗੁੱਚੀ ਵਾਲਾ ਬੈਗ ਬਿੱਲੋ ਆ ਓਡੀ ਛੋਟੀ ਸਾਡੇ ਪਿੰਡ ਵਿੱਚ ਰੁਲਦੀ ਸ਼ੌਕ ਨਾਲ ਬਿੱਲੋ ਯਸ ਕੇ ਆਏ ਜਾਮਾ ਚੰਡੀਗੜ੍ਹ ਵਿੱਚ ਮਾਰੇ ਗੇੜੀ ਯਾਰ ਤੇਰਾ ਜਿਵੇਂ ਇੰਡੀਆ ਦੇ ਵਿੱਚ ਘੁੰਮਦਾ ਓਬਾਮਾ ਮਾਮਾ ਹਰ ਕੋਈ ਜਾਣਦਾ ਵੇ ਸਾਨੂੰ ਲੋੜ ਨਹੀਂ ਗੰਨ ਦੀ ਘੁੰਮੀ ਦਾ ਨਹੀਂ ਹੱਥਾ ਜੱਟਾ ਦਾ ਮੁੰਡਾ ਵੇਖੂ ਕਰਦਾ ਏ ਚਿਲ ਬਟ ਕੁੜੀਆਂ ਨੇ ਕਹਿੰਦੀ ਮੁੰਡਾ ਬੜਾ ਤੱਤਾ ਸਾਡੀ ਇੱਕ ਗੱਲ ਮਾੜੀ ਜਿੱਥੇ ਅੜ ਜੇ ਗਰਾਰੀ ਜਿੰਦ ਵਿੱਚ ਕੇ ਵੀ ਬੋਲ ਨੂੰ ਵਗਾਈਦਾ ਬਾਬਾ ਜਿੱਥੇ ਵੀ ਉਹ ਰੱਖੇ ਖੁਸ਼ ਰਹੀਏ ਖੇੜੇ ਮੱਥੇ ਕਿਸੇ ਦਾ ਵੀ ਹੱਕ ਨਹੀਂ ਉਖਾਈਦਾ ਨਵੀ ਫਿਰੋਜ਼ਪੁਰ ਵਾਲਾ ਉਂਝ ਬੋਲਦਾ ਨਾ ਬਾਲਾ ਗੱਲ ਕਰਦਾ ਏ ਹੁੰਦੀ ਜੋ ਵੀ ਜੈਜ ਨਹੀਂ ਮਦਦ ਦੱਸਾਂ ਤੈਨੂੰ ਸੋਣੀਏ ਨਹੀਂ ਫੈਸ਼ਨੇ ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ ਸਵੈਗ ਨਹੀਂ ਉਹ ਵੱਖਰਾ ਸਵੈਗ ਨਹੀਂ ਉਹ ਵੱਖਰਾ ਸਵੈਗ ਨਹੀਂ ਉਹ ਵੱਖਰਾ ਸਵੈਗ ਨਹੀਂ ਜਿਹੜਾ ਸਵੈਗ ਨਹੀਂ ਪਜਾਮਾ ਸਾਡੇ ਤਨ ਸੋਏ ਯਮਾ ਸਰਦਾਰੀ ਵਾਲਾ ਚੁੱਕਿਆ ਵਲੈਗਨੀ ਉਹ ਚੁੱਕੀ ਆਰੰਦੀ ਐ ਕੈਮ ਸਾਰੇ ਕੱਢ ਤਈਏ ਵਹਿਮ ਪੰਗਾ ਲੈਂਦਾ ਨਾ ਹੈ ਉੱਚ ਮੈਨੇਜਰ ਜਨੀ ਉਹ ਵੱਖਰਾ ਸਵੈਗਨੀ over Kiras of agony, over Kiras of agony, over Kiras of agony.